ਸ਼ਲੋਕ ਆਵਤ ਹੁਕਮ ਵਿਨਾਸ਼ ਹੁਕਮ ਆਗਿਆ ਭਿੰਨ ਨਾ ਕੋਈ ਆਗਿਆ ਹੁਕਮ ਨਾਲੇ ਹੁੰਦਾ ਜਾਂਦਾ ਹੁਕਮ ਨਾਲੇ ਬੰਦਾ ਆਗਿਆ ਭਿੰਨ ਨਾ ਕੋਈ ਆਗਿਆ ਤੋਂ ਪਰੇ ਕੋਈ ਨਾ ਕੋਈ ਕਿਸੇ ਨੂੰ ਮਾਰਦਾ ਨਾ ਕੋਈ ਪੈਦਾ ਕਰਦਾ ਕਰਦੇ ਵੀ ਨੇ ਮਾਰਦੇ ਵੀ ਨੇ ਪੈਦਾ ਵੀ ਕਰਦੇ ਨੇ ਇਸ ਕਰਕੇ ਪੈਦਾ ਕਰਨ ਵਾਲਿਆਂ ਨੂੰ ਅਰਮਾਨ ਵਾਲਿਆਂ ਨੂੰ ਭਰਮ ਅਸੀਂ ਕਰਦੇ ਆ ਗੁਰਬਾਣੀ ਕਹਿੰਦੀ ਹੈ ਤੁਸੀਂ ਕੁਝ ਨਹੀਂ ਕਰਦੇ ਹੁਕਮ ਅੰਦਰ ਸਭ ਉਹ ਦੋ ਆਪਾਂ ਵਿਰੋਧੀ ਗੱਲਾਂ ਸਾਹਮਣੇ ਸਾਡੇ ਕੁਝ ਹੋਰ ਦੀਨ ਹੈ ਪਿਛਲੇ ਪਾਸੇ ਕੁਝ ਹੋਰ ਗੱਲ ਹੈ ਪੂਰੇ ਪੁਤਲੀਆਂ ਨੱਚਦੀਆਂ ਦੀਦੀਆਂ ਨੇ ਨਚਾਉਣ ਵਾਲਾ ਦੀਨਾ ਦੀ ਹੁਣ ਉਹਨੂੰ ਦੋਏ ਦੀਨ ਨੇ ਜਿਹੜਾ ਆ ਕਹਿ ਰਿਹਾ ਉਹਨੂੰ ਦੋਏ ਦੀਨ ਨੇ ਸੋ ਬੋਲੇ ਜੋ ਪੇਖੇ ਉਹ ਤਾਂ ਅੱਖੀ ਵੇਖ ਕੇ ਗੱਲ ਕਰ ਰਹੇ ਨੇ ਸਾਨੂੰ ਉਹ ਜਿਹੜਾ ਪਿੱਛੇ ਹੈ ਨਾ ਡੋਰੀ ਜਿਹਦੇ ਹੱਥ ਡੋਰੀ ਉਹ ਨਹੀਂ ਦਿੰਦਾ ਅਸਲ ਤਾਂ ਸਾਨੂੰ ਮਨਨ ਦੇ ਔਖਾ ਹੋਇਆ ਹੈ ਉਹਨਾਂ ਨੇ ਡੋਰੀ ਦੇਖ ਲਈ ਡੋਰੀ ਹਰਾਉਣ ਵਾਲਾ ਵੀ ਦੇਖ ਲਿਆ ਪੁਤਲੀਆਂ ਨੱਚਦੀਆਂ ਵੀ ਦੇਦੀਆਂ ਨੇ ਉਹਨਾਂ ਨੂੰ ਕੰਮ ਕਰਦੀਆਂ ਵੀ ਦੇਦੀਆਂ ਨੇ ਉਹਨਾਂ ਨੂੰ ਦੋ ਚੀਜ਼ਾਂ ਦੀ ਵੀ ਸਾਨੂੰ ਇੱਕ ਦੇ ਉਹਨਾਂ ਫਰਕ ਤਾਂ ਰਹੂਗਾ ਅਸੀਂ ਆਪਣੇ ਤੋਂ ਸੱਚੇ ਸਾਡੀ ਨਿਗਾਹ ਉਸ ਤੇ ਜਾਂਦੀ ਹੈ ਉਹ ਆਪਣੇ ਤੋਂ ਸੱਚੇ ਨੇ ਬੁਰਨ ਦੋਏ ਦੀ ਨਹੀਂ ਇਸ ਕਰਕੇ ਜਿਹਨੂੰ ਜ਼ਿਆਦਾ ਦੀ ਨਾ ਹੋਵੇ ਜੀ ਗੱਲ ਸੱਚੀ ਨਹੀਂ ਆ ਤਾਂ ਦੀਦੀ ਹੋਈ ਜਾਂਦਾ ਆਪ ਤੋਂ ਹੁਕਮ ਸਾਰੀ ਦੁਨੀਆ ਫਿਰ ਜਾਣਦੀ ਵੀ ਹੈ ਪਾਈ ਜਮਣਾ ਮਰਨ ਦਾ ਰੱਬ ਦੇ ਹੱਥ ਹੈ ਫਿਰ ਜੇ ਅਸੀਂ ਮੰਨਦੇ ਹਾਂ ਜੰਮਣਾ ਬੰਦਾ ਰੱਬ ਦੇ ਹੱਥ ਹੈ ਫਿਰ ਸਾਡੀ ਇਹ ਗੱਲ 'ਚ ਕੋਈ ਦਮ ਨਹੀਂ ਰਹਿ ਗਿਆ ਕਿ ਮੇਰੇ ਤੋਂ ਪਾਪ ਹੋ ਗਿਆ ਮੇਰੇ ਤੋਂ ਪੁੰਨ ਹੋ ਗਿਆ ਮੈਂ ਤੈਨੂੰ ਪਾਲਿਆ ਮੈਂ ਤੇਰੇ ਤੇ ਅਹਿਸਾਨ ਕੀਤਾ ਪਾਲ ਕੇ ਮੈਂ ਤੈਨੂੰ ਜਨਮ ਦਿੱਤਾ ਇਹ ਅਹਿਸਾਨ ਕਰਾ ਲਿਆ ਤੇ ਹੋ ਕੋਲੇ ਤੇ ਆਪਣੇ ਮਜਬੂਰੀ ਨੂੰ ਕੀਤਾ ਆਪਣੇ ਮੋਹ ਨੂੰ ਕੀਤਾ ਮੋਹ ਮਿੱਠਾ ਲਾਇਆ ਉਹਨੇ ਲਾਇਆ ਸੀ ਉਹ ਬਿਠਾ ਲਾ ਕੇ ਕੰਮ ਕਿਸੇ ਦਾ ਵੀ ਕਰਾ ਲਿਆ ਦਿੱਤੇ ਉਹਨੂੰ ਗਏ ਜੀ ਤੇ ਕਰਾਇਆ ਜਿਹਨੇ ਦਿੱਤੇ ਆਪਣਾ ਕੰਮ ਕਰਾਇਆ ਜਿਹਨੂੰ ਪਾਲਿਆ ਉਹਨੂੰ ਨਾ ਕਹਾ ਉਹਦਾ ਪਾਲਣਾ ਤੂੰ ਨਾ ਪਾਲਦਾ ਕੋਈ ਹੋਰ ਪਾਲਦਾ ਜਿਹਨੇ ਤੈਨੂੰ ਬੇਵਕੂ ਬਣਾ ਕੇ ਬੜਵਾ ਲਿਆ ਉਹਦੀ ਗੱਲ ਕਰ ਉਹਨੂੰ ਦੇਣਾ ਬਾ ਜੇ ਦੇਣਾ ਹੈ ਜਿਹਨੇ ਦਾਨ ਕਰਵਾ ਲਿਆ ਤੇ ਤੋ ਬੇਵਕੂ ਬਣਾ ਕੇ ਚਾਹੇ ਪੁੱਠਾ ਹੁਣ ਤੂੰ ਕਹਿੰਦਾ ਮੈਂ ਗਲਤੀ ਕੀਤੀ ਦਾਸ ਕਰਕੇ ਨਾ ਕਰਦਾ ਤੈਨੂੰ ਕਹਿੰਦੇ ਕਿਹਾ ਸੀ ਉਹਨੂੰ ਲੰਬਾ ਦੇ ਇਸ ਕਰਕੇ ਨਾਨਕ ਨੂੰ ਕੋਈ ਲੰਬਾ ਨਹੀਂ ਹੈ ਵੀ ਸ੍ਰੀ ਚੰਦ ਕਿਹਾ ਜਾਵੇ ਕੋਈ ਮਲਾਲ ਨਹੀਂ ਕਿਹਾ ਜਾਂਦਾ ਕਰੇ ਛੇਵੇਂ ਬਾਜਾ ਨੂੰ ਕੋਈ ਮਲਾਲ ਨਹੀਂ ਕੋਈ ਕਿਹਾ ਜਾਂਦਾ ਕਰੇ ਪੰਜਵੇਂ ਬਾਜਾ ਨੂੰ ਕੋਈ ਮਲਾਲ ਨਹੀਂ ਨਾ ਚੌਥੇ ਬਾਜਾ ਨੂੰ ਤੇ ਦੋ ਪੁੱਤਰ ਨਲਾਇਕ ਨੇ ਵਿਰੋਧ ਕਰਦੇ ਨੇ ਉਹਨਾਂ ਉਹਨਾਂ ਨੂੰ ਨਿਮਲਾਲ ਹੁੰਦਾ ਜਿਹਨੂੰ ਨੇ ਇਹ ਗੱਲ ਦੀ ਸਮਝ ਆਇਆ ਨਾ ਚੰਗਾ ਬਣ ਜਾ ਉਹਨਾਂ ਨੂੰ ਖੁਸ਼ੀ ਆ ਨਾ ਵਾਲਾ ਬਣ ਜਾ ਉਹਨਾਂ ਨੂੰ ਦੁੱਖ ਤਾਂ ਆ ਗਿਆ ਬੰਨ ਨੰਬਰੇ ਆ ਆਗਿਆ ਦੋ ਕਿਸਮ ਦੀ ਹੈ ਜਿਹੜੇ ਤਾਂ ਆਪਣੇ ਹੁਕਮ ਚੱਲਣਗੇ ਉਹ ਵੀ ਹੁਕਮੇ ਮਨ ਭਾਉਂਦੇ ਹੁਕਮ ਚੱਲਣਗੇ ਉਹ ਦੂਰ ਪੁੱਟੇ ਪਾਸੇ ਨੂੰ ਜਾਣਗੇ ਜਾਣਗੇ ਭਾਈ ਉਹਨਾਂ ਦਾ ਆਪਣਾ ਹੁਕਮ ਪ੍ਰਭਲ ਹੈ ਉਹਨਾਂ ਦੇ ਅੰਦਰ ਭਰਮ ਮਜ਼ਬੂਤ ਹੈ ਉਹਨਾਂ ਦੇ ਜਿਹੜਾ ਹੋ ਮਜ਼ਬੂਤ ਹੈ ਹੋਵੇ ਮਜ਼ਬੂਤ ਹੈ ਸਾਡੇ ਕੋ ਕੋਈ ਇਲਾਜ ਨਹੀਂ ਉੱਥੇ ਟਕਰਾਉਣਾ ਬੇਵਕੂਫੀ ਠੀਕ ਹੈ ਸ਼ਾਇਦ ਮੇਰਾ ਹੰਕਾਰ ਤੋੜਨ ਵਾਸਤੇ ਕੀਤਾ ਤੈਨੂੰ ਹੰਕਾਰ ਹੋ ਜਾ ਮੈਂ ਗੁਰੂ ਸੀ ਮੇਰੇ ਪੁੱਤ ਸਾਰੇ ਠੀਕ ਨੇ ਅੱਜ ਅਸੀਂ ਪ੍ਰੈਸਟੀਜ ਬਣਾਉਂਦੇ ਸਿੱਖਾਂ ਦੇ ਵਿੱਚ ਹੈ ਲੋ ਜੀ ਇਹਨਾਂ ਦੇ ਤਾਂ ਆਪਣੇ ਮਿਨਿਸਟਰਾਂ ਦੇ ਮੁੰਡੇ ਨੇ ਜਿਹੜੇ ਅਕਾਲੀ ਇਹਨਾਂ ਨੇ ਕਿਸ ਬਣਾਤੇ ਵਿਵਰਾਤ ਇਹਨੂੰ ਦੇ ਕੇ ਤੇ ਰੱਖੇ ਨੇ ਸਾਡਾ ਧਿਆਨ ਸਿੱਖੀ ਵੱਲ ਘੱਟ ਹੈ ਅਸਲ ਸੱਚ ਵੱਲ ਘੱਟ ਹੈ ਝੂਠ ਹੋ ਜਾਂਦਾ ਜੋ ਰੱਖ ਲੈਣਗੇ ਚੰਗਾ ਹੋਇਆ ਜੇ ਉਹਨਾਂ ਨੇ ਤਾਂ ਬਣਾਤੇ ਵੀ ਸਿੱਖੀ ਬਦਨਾਮ ਨਹੀਂ ਅਸੀਂ ਕਰਨੀ ਜਿਹੜੇ ਸਿੱਖ ਨੇ ਦਾੜੀਆਂ ਰੱਖ ਕੇ ਗੋਲਕਾ ਤੋੜਦੇ ਨੇ ਮਹਿਸੂਸ ਕਰਦੇ ਨੇ ਬਦਨਾਮੀ ਨਾਲ ਅਸੀਂ ਨਾ ਸਿੱਖ ਹੋਣਾ ਚਾਹੁੰਦੇ ਇਹ ਜੀ ਸਿੱਖੀ ਨਹੀਂ ਚਾਹੀਦੀ ਜਿਹੜੀ ਹੈ ਜਦੋਂ ਸਿੱਖੀ ਦਾ ਪ੍ਰਚਾਰ ਹੋਊਗਾ ਤੁਹਾਡੇ ਨੂੰ ਸ਼ਾਇਦ ਮੂਰੇ ਆ ਜਾਣ ਜੇ ਭਲਾ ਉਹ ਇਹ ਗੱਲ ਵੀ ਜਿਹੇ ਜੇ ਤੁਸੀਂ ਸਿੱਖੋ ਉਹ ਜੇ ਅਸੀਂ ਸਿੱਖ ਨਹੀਂ ਬਣਨਾ ਚਾਹੁੰਦੇ ਅਸੀਂ ਤਾਂ ਤੁਹਾਡੇ ਨਾਲ ਵੱਖਰੇ ਹਾਂ ਯਾ ਤੁਸੀਂ ਦਾੜੀਆਂ ਬਣਾ ਦੋ ਅਸੀਂ ਰੱਖ ਲੈਂਦੇ ਤੁਸੀਂ ਬਣਾ ਫਿਰ ਅਸੀਂ ਰੱਖ ਲੈ ਤੁਸੀਂ ਕਿਰਪਾਨਾ ਲਾਓ ਜਾਂ ਜਾਣਡੀ ਕਰੋ ਜਾਂ ਕਿਰਪਾਨਾ ਲਓ ਦਾੜੀਆਂ ਬਣਾ ਲਓ ਫਿਰ ਅਸੀਂ ਸਿੱਖ ਬਣ ਜਾਂਦੇ ਜੇ ਕੱਲ ਨੂੰ ਉਹਨਾਂ ਨੇ ਇਹ ਕਿਹਾ ਤਾਂ ਫਿਰ ਕਰੋਗੇ ਤੁਸੀਂ ਮੰਨੋਗੇ ਜੇ ਭਲਾ ਉਹ ਇਸ ਪੁਆਇੰਟ ਤੇ ਆ ਜਾਣ ਸਾਰੇ ਇਕੱਠੇ ਹੋ ਕੇ ਹਜ਼ਾਰ 2000 ਆਦਮੀ ਇਕੱਠਾ ਹੋ ਕੇ ਕੋਈ ਸੈਮੀਨਾਰ ਕਰਕੇ ਕਹਿੰਦੇ ਵੀ ਅਸੀਂ ਚਲੋ ਠੀਕ ਹੋ ਜੰਨੇ ਪਹਿਲਾਂ ਤੁਸੀਂ ਠੀਕ ਹੋ ਠੀਕ ਹੋ ਕੇ ਦਿਖਾ ਦੇ ਜਾ ਤੁਸੀਂ ਠੀਕ ਹੋ ਜਾਓਗੇ ਅਸੀਂ ਹੋ ਜਾਵਾਂਗੇ ਇੱਕ ਤਾਂ ਇਹ ਸ਼ਰਤ ਹੈ ਜੇ ਨਹੀਂ ਠੀਕ ਹੋਣਾ ਤਾਂ ਕਿਰਪਾਨਾਂ ਲਾ ਕੇ ਜੜੀਆਂ ਬਣਾ ਲਓ ਸਾਰੇ ਹੈ ਲਾ ਦੇ ਫਿਰ ਅਸੀਂ ਦਾੜੀਆਂ ਰਖਾ ਲੈਣੇ ਆਈ ਤੋਂ ਹੀ ਕਿਰਪਾਨਾਂ ਲੈਣੇ ਪਾਓ ਫਿਰ ਕੀ ਕਰੋਗੇ ਤੁਸੀਂ ਆ ਇਹ ਕਹਿ ਦੇਣਾ ਚਾਹੀਦਾ ਇਹਨੂੰ ਪਾਗਲਾਂ ਨੂੰ 100 200 ਆਦਮੀ ਨਿਕਲ ਨਹੀਂ ਸਕਦਾ ਕਿ ਇਹਨੇ ਜੋ ਹੈ ਇੱਕ ਜਗਾਉਣ ਖਾਤਰ ਕੁਰਬਾਨੀ ਇਹ ਵੀ ਬਹੁਤ ਵੱਡੀ ਕੁਰਬਾਨੀ ਹੈ ਜੇ ਕੋਈ ਐਂ ਕਹਿ ਦਵੇ ਇਹ ਸਿਰ ਦੇਣ ਵਾਲੀ ਗੱਲ ਹੈ ਪੰਜ ਪਿਆਰਿਆਂ ਵਾਲੀ ਗੱਲ ਹੈ ਇਦਾਸ ਬਣ ਜੂ ਵੀ ਉਹ ਮੂਰੇ ਆ ਕੇ ਅਸੀਂ ਜਿਹੜੇ ਉਹ ਨਸ਼ਾ ਤੇ ਨੇ ਮਰੇ ਹੀ ਨੇ ਉਹ ਤਾਂ ਅੱਜ ਨਹੀਂ ਮਰੇ ਕੱਲ ਮਰੇ ਨੇ ਆਜ ਨਾਲ ਮੂਰੇ ਕੀ ਫਰਕ ਪੈਂਦਾ ਹਜ਼ਾਰ 2000 ਇਹਨਾਂ ਨੂੰ ਵਕਤ ਪਾ ਦੇਣਗੇ ਵੱਡੇ ਸਿੱਖਾਂ ਨੂੰ ਸਾਰਿਆਂ ਬੋਲਤੀ ਬੰਦ ਹੋ ਜੂ ਸਭ ਦੀ ਜਿੰਨੇ ਪ੍ਰਚਾਰਕ ਨੇ ਜਿੰਨੇ ਸਭ ਦੀ ਬੋਲਤੀ ਬੰਦ ਕੀ ਕੀ ਜਵਾਬ ਦੇਣਗੇ ਸਾਰੀ ਵਰਡ ਚ ਬਦਨਾਮ ਹੋ ਜਾਣਗੇ ਬਦਨਾਮ ਤਾਂ ਪਹਿਲਾਂ ਹੀ ਨੇ ਜਿਵੇਂ ਉਹਨੇ ਕਿਹਾ ਨਾ ਉੱਥੇ ਪ੍ਰਚਾਰ ਕਰਦਾ ਟੱਕੀ ਵਾਲਾ ਜਿਹੜਾ ਮੰਜੀ ਸਾਹਿਬ ਸੰਗਤ ਇਕੱਠੀ ਕਰਕੇ ਸਾਹ ਸੰਗਤ ਜੀ ਆ ਜਿਹੜੀ ਰੂੜੀ ਮਾਰ ਕਾ ਜੇ ਕੁੱਤੇ ਨੂੰ ਪਾ ਦਈਏ ਨਾ ਕੁੱਤਾ ਨਹੀਂ ਪੀਂਦਾ ਇਹ ਪੀਂਦੇ ਨੇ ਜਾਂ ਦੋ ਤਿੰਨ ਵਾਰ ਨਾ ਆੜਿਆ ਕੋਈ ਬੈਠਾ ਸੀ ਉਹ ਕਹਿੰਦਾ ਤੇਰੇ ਵਰਗਾ ਜਿਹੜਾ ਕੁੱਤਾ ਨਹੀਂ ਪੀਂਦਾ ਥੋੜੀ ਦੇ ਕੇ ਗਏ ਤਾਂ ਉਹ 2000 ਹੱਸ ਪਏ ਹੁਣ ਇਹਦੇ ਖੜੇ ਹੁੰਦੇ ਨੇ ਬੰਦੇ ਨਾਲ ਨਾਲ ਬਿਠਾਲੇ ਹੁੰਦੇ ਨੇ ਇਹਨਾਂ ਦੇ ਬੰਦੇ ਇੱਕੋ ਥਾਂ ਨਹੀਂ ਬੈਠੇ ਹੁੰਦੇ ਆ ਖੜੇ ਹੁੰਦੇ ਸੇਵ ਹੁੰਦੇ ਨੇ ਉਹੀ ਪਿੰਡਾਂ ਵਾਲੇ ਵੀ ਹੁੰਦੇ ਨੇ ਮੰਨਣ ਵਾਲੇ ਅਗਰ ਹੱਸੇ ਥੋੜਾ ਜਿਹਾ ਗੱਲ ਕਹਾਂ ਚੱਲ ਗਈ ਗੱਲ ਪਤਾ ਲੱਗਿਆ ਵੀ ਐ ਜਵਾਬ ਦਿੱਤਾ ਮੁੜ ਕੇ ਨਹੀਂ ਕਹੀ ਉਹਨੇ ਉਹਨਾਂ ਨੇ ਕਿਹਾ ਠੀਕ ਹੈ ਵੀ ਜਦ ਤੂੰ ਇਹ ਕਹਿਣਾ ਇਹਨਾਂ ਨੂੰ ਕੁੱਤੇ ਕਹਿੰਦੇ ਪੀਣ ਵਾਲੇ ਨੂੰ ਉਹਨਾਂ ਕੋਲ ਹੈ ਵੀ ਤੇਰੇ ਵਰਗੇ ਜਿਹੜੇ ਕੁੱਤੇ ਨੇ ਨਹੀਂ ਪੀਂਦੇ ਕੀ ਜਵਾਬ ਰਹਿ ਗਿਆ ਤੂੰ ਕਹਿੰਦਾ ਭਾਈ ਨਾ ਪੀਆ ਕਰੋ ਨਹੀਂ ਪੀਣੀ ਚਾਹੀਦੀ ਐ ਕਰਦੀ ਆਉਂ ਕਰਦੀ ਚਲੋ ਇਹੀ ਗੱਲ ਕਹ ਲੋ ਬੰਦਾ ਇਹ ਚੈਪਟਰ ਨਹੀਂ ਰੋੜ ਨਹੀਂ ਤੁਹਾਨੂੰ ਕਹਿਣ ਦੀ ਫਿਰ ਹਟ ਕੇ ਲੋਕ ਤੂੰ ਕੀ ਨਿਕਲਿਆ ਵਿੱਚੋਂ ਆਪ ਹੁਣ ਕੀ ਹੈ ਆਪ ਕੀ ਨਿਕਲਿਆ ਤੇਰੇ ਵਿੱਚੋਂ ਕੀ ਨਿਕਲਿਆ ਇਹ ਇਸ ਮਸਲੇ ਨੂੰ ਲੈ ਕੇ ਬੜੇ ਸੰਤ ਬਣਨਾ ਚਾਹੁੰਦੇ ਸੀ ਇਹਨਾਂ ਸੰਤਾਂ ਚ ਰੋਜ਼ ਕੀ ਨਿਕਲਦਾ ਸਾਰੇ ਠੱਗ ਆਵਣ ਜਾਣਾ ਤਹਿ ਮਿਟੈ ਨਾਨਕ ਜਿਹੇ ਮਨ ਸੋਵੇ ਆਵਣ ਜਾਣਾ ਤਹਿ ਮਿਟੈ ਨਾਨਕ ਜਿਹੇ ਮਨ ਸੋਵੇ ਜਿਹਦੇ ਮਨ ਦੇ ਵਿੱਚ ਆਪ ਕਰਤਾ ਪੁਰਖ ਪ੍ਰਗਟ ਹੋ ਜੇ ਆਪ ਸੱਚ ਪ੍ਰਗਟ ਹੋ ਜੇ ਸੋ ਇਹ ਸੱਚ ਵਾਸਤੇ ਹੁੰਦਾ ਨਾ ਜਿਹਦੇ ਮਨ 'ਚ ਸੱਚ ਹੋਵੇ ਉਹਦਾ ਹੋਣਾ ਜਾਣਾ ਬੜਾ ਮਨ ਵਿੱਚ ਜਿੰਨਾ ਚਿਰ ਝੂਠ ਦਾ ਮੋਹ ਹੈ ਝੂਠੇ ਸਰੀਰ ਦਾ ਲੋਭ ਹੈ ਮਾਇਆ ਦਾ ਮੋਹ ਹੈ ਉਹਨਾਂ ਜਰ ਆਉਣਾ ਜਾਣਾ ਨਹੀਂ ਮਿਲ ਸੱਚ ਜੇ ਹਿਰਦੇ ਚ ਹੋ ਜਵੇ ਆਉਣਾ ਜਾਣਾ ਮਿਲ ਸਕਦਾ ਆਉਣਾ ਜਾਣਾ ਆਵਣ ਆਏ ਜਗਤ ਕੋ ਤੋਂ ਗੱਲ ਸ਼ੁਰੂ ਕੀਤੀ ਬਿਨ ਬੁਝੇ ਪਸ਼ੂ ਢੋਲ ਤੋਂ ਸ਼ੁਰੂ ਕੀਤੀ ਕੀ ਬੁਝਣਾ ਆਖੀ ਦਸਤਾ ਵਿੱਚ ਸੱਚ ਹਿਰਦੇ ਚ ਬੁਝ ਲਈਏ ਸੱਚ ਨੂੰ ਮਨ 'ਚ ਵਸਾ ਲਿਆ ਹੋਣਾ ਜਿਹੜਾ ਮੁੱਖ ਬੁਝਣਾ ਸੀ ਸੰਸਾਰ ਦਾ ਸੱਚ ਸੱਚ ਕੀ ਹੁੰਦਾ ਹੈ ਸੱਚ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਉਤਪਨ ਹੋਈ ਹੈ ਸੱਚ ਨੇ ਆਪਣਾ ਅੰਸ਼ ਪਾਇਆ ਵਿੱਚ ਇਹਦੇ ਅੰਸ਼ ਜਿਹੜੀਆਂ ਆਤਮਾਵਾਂ ਨੇ ਸੱਚ ਪੂਰਾ ਨਹੀਂ ਸੱਚ ਦਾ ਅੰਸ਼ ਹੈ ਜਗ ਦੇ ਵਿੱਚ ਸੱਚ ਦਾ ਅੰਸ਼ ਹੈ ਗੰਦਾ ਹੁੰਦਾ ਜਿੰਨੀ ਜੋਤ ਸੰਸਾਰ 'ਚ ਹਰੇਕ ਸਰੀਰ 'ਚ ਹੈ ਉਹ ਸੱਚ ਦਾ ਅੰਸ਼ ਹੈ ਸੱਚ ਨਹੀਂ ਹੈ ਸੱਚ ਤਾਂ ਸੰਸਾਰ ਤੋਂ ਪਰੇ ਰਹਿੰਦਾ ਸੱਚ ਮੂਲ ਨੂੰ ਵਿਗੜ ਮੂਲ ਕੀ ਹੈ ਸੱਚ ਜੋ ਦੀ ਇੱਥੋਂ ਪੈਦਾ ਹੁੰਦੀ ਹੈ ਉਹ ਕੀ ਹੈ ਤਤ ਤਤ ਕੀ ਹੈ ਤੇਲ ਤਤ ਨੂੰ ਤੇਲ ਤਾਂ ਹੀ ਕਹਿੰਦਾ ਮਨ ਨੂੰ ਜੋਤ ਕੇ ਜਿਵੇਂ ਸੰਸਾਰ ਚ ਤੇਲ ਤੋਂ ਜੋਤ ਪੈਦਾ ਹੁੰਦੀ ਹੈ ਜੋਤ ਤੇਲ ਨਹੀਂ ਹੁੰਦਾ ਪਰ ਜੋਤ ਨੂੰ ਤੇਲ ਨਹੀਂ ਕਹਿੰਦੇ ਜੋਤ ਹੋਰ ਚੀਜ਼ ਹੈ ਤੇਲ ਹੋਰ ਚੀਜ਼ ਜੀਵ ਦੀ ਸੁਰਤ ਜੁੜੀ ਹੋਈ ਹੈ ਸਰੀਰ ਨਾਲ ਧਿਆਨ ਜੁੜਿਆ ਹੋਇਆ ਹੈ ਆਪਣਾ ਧਿਆਨ ਉਹਦਾ ਧਿਆਨ ਹੀ ਮਨ ਹੈ ਜੇ ਮਨ ਜੁੜਿਆ ਹੈ ਤਾਂ ਧਿਆਨ ਜੁੜਿਆ ਹੈ ਹੁਣ ਅਸੀਂ ਜੇ ਧਿਆਨ ਔਰ ਮਨ ਇੱਕ ਕਰਾਂਗੇ ਜੇ ਮਨ ਨੂੰ ਜੇ ਧਿਆਨ ਕਹਿਣਾਂਗੇ ਜੁੜਿਆ ਹੋਇਆ ਤਾਂ ਜੀਵ ਉੱਥੇ ਬੈਠਾ ਧਿਆਨ ਉਹਦਾ ਜੁੜਿਆ ਅਸਲ ਤੇ ਉਹਦਾ ਧਿਆਨ ਮਾਇਆ 'ਚ ਹੈ ਧਿਆਨ ਮਾਇਆ 'ਚ ਕਿਉਂ ਹੈ ਮਾਇਆ ਦਾ ਮੋਹ ਮਾਇਆ ਦੀ ਲੋੜ ਮਹਿਸੂਸ ਕਰਦਾ ਜਿਹੜਾ ਅੰਦਰ ਬੈਠਾ ਹੈ ਉਹਦਾ ਧਿਆਨ ਵਾਇਆ ਜਾ ਧਿਆਨ ਵਾਇਆ ਤਾਂ ਹਟੇ ਧਿਆਨ ਆਪਣੇ ਆਪ ਚ ਪਹਿਲਾਂ ਤਾਂ ਜੋੜੇ ਆਪਣੇ ਆਪ ਚ ਆਪਣੇ ਆਪ ਦੇ ਅੰਦਰ ਉਹਦੇ ਮਨ ਦੇ ਅੰਦਰ ਉਹ ਡੋਰੀ ਹਿਲਾਉਣ ਵਾਲਾ ਡੋਰੀ ਅੰਦਰ ਹੁੰਦੀ ਹੈ ਨਾ ਡੋਰੀ ਫਿਰ ਬੁਝਲੂਗੀ ਉਹ ਉਹਦੀ ਡੋਰੀ ਹੈ ਜਿਹੜੀ ਹੁਕਮ ਅੰਦਰੋਂ ਬੁਝੋਣਾ ਬਾਹਰ ਨਹੀਂ ਹੈ ਹੁਕਮ ਬਾਹਰੋਂ ਨਹੀਂ ਬੁਝੋਣਾ ਹਾਂ ਬਾਹਰੋਂ ਦੇਖ ਹੁਣ ਬਾਹਰੋਂ ਦੇਖ ਹੁਣ ਬੁਝ ਅੰਦਰੋਂ ਬਾਹਰ ਹੁਕਮ ਨਹੀਂ ਹੁਕਮ ਦਾ ਹੀ ਰੂਪ ਹੈ ਜੋ ਦੀਸੇ ਸੋ ਤੇਰਾ ਰੂਪ ਜੋ ਦੀਦਾ ਹੋਈ ਦਾ ਹੁਕਮ ਦਾ ਰੂਪ ਹੋਰ ਕੀ ਹੈ ਇਹਨੂੰ ਐ ਅਰਥ ਲਾ ਲੈਂਦੇ ਨੇ ਜੋ ਦੀਸੇ ਤੇਰਾ ਰੂਪ ਹੈ ਵੀ ਜੜ ਵੀ ਤੂੰ ਹੀ ਹੈ ਇਹ ਨਹੀਂ ਅਰਥ ਹੈ ਇਹ ਤਾਂ ਉਹਦੇ ਰੂਪ ਦਾ ਰੂਪ ਹੈ ਕਹਾਂ ਸੱਚ ਦਾ ਰੂਪ ਕੀ ਹੈ ਕਰਤੇ ਪੁਰਖ ਦਾ ਗੁਰੂ ਦਾ ਰੂਪ ਕੀ ਹੈ ਗੁਰੂ ਦਾ ਰੂਪ ਹੈ ਹੁਕਮ ਸ਼ਬਦ ਸ਼ਬਦ ਦਾ ਰੂਪ ਸ੍ਰਿਸ਼ਟੀ ਹੈ ਸ਼ਬਦ ਤੋਂ ਚੰਦ ਸੂਰਜ ਜੁੜੇ ਸ਼ਬਦ ਤੋਂ ਜੰਮਣ ਬਲ ਬਣੇ ਜੋ ਦੀਨ ਹੈ ਜੋ ਚੱਲ ਰਿਹਾ ਹੈ ਉਹਦੇ ਹੁਕਮ ਨਾਲ ਹੀ ਹੋ ਰਿਹਾ ਨਾ ਕੋਈ ਜੰਮ ਪਿਆ ਹੁਕਮ ਹੈ ਕੋਈ ਪੁੱਛ ਕੋਈ ਮਰ ਗਿਆ ਵੀ ਹੁਕਮ ਜੋ ਹੋ ਰਿਹਾ ਜੋ ਵਰਤੇ ਸੋ ਤੇਰਾ ਭਣ ਜੋ ਵਰਤਨੇ ਆ ਭਣ ਹੈ ਤੂੰ ਨਹੀਂ ਹੈ ਬਸ ਆਏ ਵਰਤ ਇਹਨਾਂ ਨੇ ਜੋ ਵਰਤ ਰਹੇ ਸੋ ਤੂੰ ਬਣਾ ਲਿਆ ਗੁਰਬਾਣੀ ਕਹਿੰਦੀ ਜੋ ਵਰਤੇ ਸੋ ਤੇਰਾ ਭਣ ਸੰਸਾਰ ਜੋ ਵਰਤ ਰਿਹਾ ਉਹਦਾ ਭਣ ਹੈ ਉਹ ਨਹੀਂ ਹੈ ਜੇ ਉਹ ਹੋਵੇ ਫਿਰ ਤਾਂ ਜਾਣ ਚੇਤਨੇ ਕਹੋਗੇ ਇਹ ਜਿਹੇ ਅਰਥ ਕੱਢ ਲੈਂਦੇ ਨੇ ਕਾਲੀ ਜੀ ਵਿਦਵਾਨ